ਧਨਵਾ ਦਸ ਮੇਰੀ ਹੈ ਪ੍ਰਣਾਮ ਪ੍ਰਣਾਮ ਪ੍ਰਣਾਮ ਪ੍ਰਣਾਮ ਮੈਂ ਮੂਰਖ ਕੀ ਕੈਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰਨਾਮ ਜਿਨ ਸੁਣਿਆ ਵੇਖਿਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਮੇਰਾ ਕਰਾ ਬਸਨ ਪਰਿਆਰੇ करे चोट को धरे कोट ओटंग बचे गान क्यों करे काल चोटंग करे चोट को धरे कोट ओटंग बचे गान क्यों करे काल चोटंग ਲਿਖੇ ਜੰਤਰ ਕਹਤੇ ਪੜੇ ਮੰਤਰ ਕੋਟ ਬਿਨਾ ਸਰਨ ਤਾਕੀ ਬਿਨਾ ਬਿਨਾ ਸਰਨ ਤਾਕੀ ਬਿਨਾ ਸਰਨ ਤਾਕੀ ਨਹੀਂ ਔਰ ਓਟੰ ਨਹੀਂ ਔਰ ਓਟੰ ਨਹੀਂ ਔਰ ਓ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਕੋਲ ਕੁਮਾਈ ਗੁਮਾ ਭੁੱਲ ਕਮਾਏ ਕਿਸ ਮਿੱਤਰ ਵਿਚੋਲੇ ਕੋਨ ਕਵਾਏ ਤੇ ਤਰ ਵਿਚੋਲੇ ਕੋਲ ਕੁਮਾਈ ਕੋਲ ਕੁਮਾਈ ਕੋਲ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਾਜਾਣਾ ਟੈਂਡੀ ਬੰਦ ਸੁਮੈ ਕੋਈ ਨਾ ਡਿਟਾ ਟੈਂਡੀ ਬੰਦ ਸੁਮੈ ਟੈਂਡੀ ਬੰਦ ਸੁਮੈ ਕੋਈ ਨਾ ਡਿਟਾ ਨਾ ਡਿਟਾ ਟੈਂਡੀ ਬੰਦ ਸੁਮੈ ਕੋਈ ਨਾ ਡਿਟਾ ਕੋਈ ਨਾ ਡਿਟਾ ਤੂੰ ਠਾਏ ਕੋਰਾ ਮਨ ਬਣਾ ਤੈਂਡੀ ਬੰਦਸ਼ ਟੰਡੇ ਬੰਦਸ਼ ਮੈਂ ਕੋਈ ਨਾ ਡਿਠਾ ਨਾ ਡਿਠਾ ਨਾ ਡਿਠਾ ਨਾ ਨਾ ਨਾ ਨਾ ਕੋਈ ਨਾ ਡਿਠਾ ਟੰਡੇ ਬੰਦਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਓ ਆਨੰਦ ਗੁਣ ਨਿਦਾਨ ਆਨੰਦ ਗੁਣ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਆਨੰਦ ਗੁਣ ਨਿਦਾਨ ਨਿਦਾਨ ਆਨੰਦ ਗੁਣ ਨਿਦਾਨ ਨਿਦਾਨ ਆਨੰਦ ਗੁਣ ਨਿਦਾਨ निदान निदान निदान निदान निदान निदान निदान निदान निदान निदान निदान आनंद गुण निदान निदान निदान निदान निदान निदान दान आनंद गुण निदान निदान निदान निदान निदान निदान निदान निदान आनंद गुण निदान निदान निदान निदान ਨਿਦਾਨ ਆਨੰਦ ਗੁਣ ਗੁਣ ਨਿਦਾਨ ਨੇਦਾਨ ਨੇਦਾਨ ਨੇਦਾਨ ਨੇਦਾਨ ਨਿਦਾਨ ਆਨੰਦ ਗੁਣ ਨਿਦਾਨ ਨੇਦਾਨ ਨੇਦਾਨ ਨੇਦਾਨ ਨੇਦਾਨ ਨੇਦਾਨ ਆਨੰਦ ਗੁਣ ਨਿਦਾਨ ਗੁਣ ਨਿਦਾਨ ਗੁਣ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਆਨੰਦ ਆਨੰਦ ਗੁਣ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਆਨੰਦ ਗੁਣ ਗੁਣ ਨਿਦਾਨ ਗੁਣ ਗੁਣ ਨਿਦਾਨ ਗੁਣ ਗੁਣ ਨਿਦਾਨ ਆਨੰਦ ਗੁਣ ਗੁਣ ਨਿਦਾਨ ਨਿਦਾਨ ਗੁਣ ਨਿਦਾਨ ਨਿਦਾਨ ਗੁਣ ਗੁਣ ਨਿਦਾਨ ਆਨੰਦ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ஆனந்த குணு நிதானனே தானனே தான ஆனந்த குணு நிதானனே தானனே தான குருகலி பணிவாரி ஆனந்த குணு நிதானனே தானனே தான் நே தானனே தானனே தான் ஆனந்த குணு குண நிதானனே தான் ஆனந்த குணு குண நிதானனே தானனே தான் அனந்த குண நிதான குண நிதான குண குண நிதான குண குண நிதான குண குண நிதான குண குண நிதான குண நிதான குண நிதான குண நிதான குண நிதான குண நிதான குண நிதான ஆனந்த குண நிதான நிதான நிதான ਅਨੰਦ ਗੁਣ ਨਿਦਾਨ ਗੁਣ ਗੁਣ ਨਿਦਾਨ ਗੁਣ ਗੁਣ ਨਿਦਾਨ ਗੁਣ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਅਨੰਦ ਗੁਣ ਨਿਦਾਨ ਗੁਣ ਗੁਣ ਨਿਦਾਨ ਅਨੰਦ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਗੁਣ ਨਿਦਾਨ ਆਨੰਦ ਗੁਣ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਗੁਣ ਗੁਣ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਨਿਦਾਨ ਗੁਰੂ ਗਰੀ ਬਨਵਾਜ ਗੁਰੂ ਗਰੀ ਬਨਵਾਜ ਗੁਰੂ ਗਰੀ ਬਨਵਾਜ